ਔੜੀ ਲੱਲਾ ਲਪਟ ਦਿਖੈ ਰਸ ਰਾਤੇ ਅਹੰਗਦ ਬੁੱਧੀ ਮਾਇਆ ਮਦ ਮਾਤੇ ਲੱਲਾ ਲਪਟ ਦਿਖੈ ਰਸ ਰਾਤੇ ਜਿਹੜੇ ਮਾਇਆ ਦੇ ਰਸਾਂ ਨੂੰ ਵਿਖੇ ਦੇ ਰਸਾਂ ਨੂੰ ਲਿਪਟੇ ਹੋਏ ਨੇ ਸਰੀਰ ਦੇ ਰਸਾਂ ਨੂੰ ਰਸ ਮੰਨਦੇ ਨੇ ਕਰ ਫਰਮਾਇਆ ਖਾਇਆ ਦੇਖ ਮਹਿਲ ਤੇ ਮਰਲ ਬਸਾਰਿਆ ਬਸਾਰਿਆ ਜਿਹੜੇ ਇੱਥੇ ਫਸੇ ਹੋਏ ਨੇ ਚਾਹੇ ਉਹ ਸੰਤ ਨੇ ਚਾਹੇ ਉਹ ਰਾਜੇ ਨੇ ਚਾਹੇ ਗੱਡੇ ਧਾਰਮਿਕ ਆਚਾ ਰਾਜੇ ਦੀ ਤਾਂ ਗੱਲੇ ਹੀ ਨਹੀਂ ਇੱਥੇ ਰਾਜੇ ਦਾ ਤਾਂ ਮਤਲਬ ਨੂੰ ਬੜਾ ਧਰਮ ਹੈ ਅਮੀਰ ਆਦਮੀ ਕਿਹੜਾ ਧਰਮ ਹੈ ਕਿੱਡਾ ਹੀ ਬੜਾ ਧਾਰਮਿਕ ਆਦਮੀ ਹੈ ਜੇ ਉਹ ਸੰਸਾਰੀ ਸਰੀਰਕ ਰਸਾਂ ਦੇ ਵਿੱਚ ਜੀਵ ਦੇ ਰਸਾਂ ਵਿੱਚ ਅਟਕਿਆ ਹੋਇਆ ਹੈ ਤਾਂ ਨਾਮ ਦਾ ਰਸ ਨੂੰ ਆਇਆ ਹੀ ਨਹੀਂ ਨਾ ਉਹਨੂੰ ਆਉਣਾ ਉਹਦਾ ਵੀ ਹੈ ਉਹਦਾ ਟਾਰਗੇਟ ਹੈ ਨਹੀਂ ਨਾਮ ਦੇ ਰਸਾਂ ਉਹਦਾ ਜੋ ਟਾਰਗੇਟ ਹੈ ਨਹੀਂ ਉਹਦਾ ਟਾਰਗੇਟ ਕੀ ਹੈ ਵੀ ਜਿੱਡਾ ਵੱਡਾ ਰਾਜੇ ਨੂੰ ਸੂਰਤਾਂ ਜੋੜੀਆਂ ਮਿਲੂ ਹੋਰ ਰਾਜਾ ਤਾਂ ਬਣ ਸਕਦਾ ਨਹੀਂ ਸੀ ਧਰਮ ਦੇ ਰਾਹ ਦੀ ਰਾਜਾ ਛੇਤੀ ਬਣ ਜਾਂਦਾ ਇੱਕ ਰਾਹ ਧਰਮ ਦੇ ਰਸਤੇ ਰਾਜਾ ਬਣਨਾ ਬੜਾ ਸੌਖਾ ਹੈ ਸੰਤ ਬਣ ਗਿਆ ਰਾਜਾ ਬਣ ਗਿਆ ਵਜ਼ੀਰ ਤਾਂ ਜਾ ਕੇ ਉੱਥੇ ਮੱਥਾ ਟੇਕਦੇ ਨੇ ਤਾਂ ਰਾਜਾ ਬਣ ਗਿਆ ਸਾਰੀਆਂ ਸੂਰਤਾਂ ਉਹਨੇ ਸਟਾਣੀ ਉਹਦੇ ਕੋਲ ਨੇ ਇਹ ਰਸਤਾ ਸ਼ਾਰਟਕਟ ਹੈ ਸੌਖਾ ਹੈ ਪਖੰਡਵਾਲ ਧਾਰਨ ਕਰਕੇ ਇਸ ਕਰਕੇ ਲੋਕ ਕਰਦੇ ਪਰ ਜੇ ਇਹ ਹੈ ਉਹਦੇ ਵਾਸਤੇ ਪੰਕਤੀ ਵੀ ਉਹਦੇ ਵਾਸਤੇ ਹੀ ਹੈ ਉਹ ਸੰਤ ਵਾਸਤੇ ਹੀ ਹੈ ਉਹ ਧਾਰਮਿਕ ਬੰਦੇ ਵਾਸਤੇ ਹੀ ਹੈ ਲੱਲਾ ਲਪਟ ਵਿਖੇ ਰਾਜਮਾਤੇ ਉਹਦੇ ਵਾਸਤੇ ਹੀ ਪੰਕਤੀ ਹੈ ਉਦੋਂ ਵੀ ਸੀਗੇ ਗੁਰੂ ਘਰ ਦੇ ਵੇਲੇ ਹੁਣ ਵੀ ਹੈਗੇ ਨੇ ਉਹਨਾਂ ਵਾਸਤੇ ਹੀ ਭਗਤੀ ਹੈ ਹੁਣ ਉਹ ਪੜਦੇ ਨੇ ਜਾਓ ਕਹਿੰਦੇ ਨੇ ਲੋਕਾਂ ਵਾਸਤੇ ਹੋ ਪੜੇ ਵੀ ਜਾਂਦੇ ਨੇ ਮੁਲਜ਼ਮ ਵੀ ਆਪੇ ਨੇ ਖੁਦ ਮੁਲਜ਼ਮ ਪੜ ਰਹੇ ਨੇ ਭਗਤੀਆਂ ਨੂੰ ਉਹਨਾਂ ਨੂੰ ਰਾਤ ਇਹਦਾ ਅਰਥ ਨਹੀਂ ਦੱਸ ਰਹੇ ਜੇ ਜਾਣਦੇ ਨੇ ਤਾਂ ਜਾਣ ਕੇ ਨਹੀਂ ਦੱਸ ਰਹੇ ਬਹੁਤ ਦੱਸਣ ਦੇ ਕੀ ਔਖਾ ਕਿਹੜਾ ਨਹੀਂ ਭਗਤੀ ਦੇ ਅਰਥ ਨੂੰ ਜਾਣਦਾ ਜਾਣ ਬੁੱਝ ਕੇ ਨਹੀਂ ਦੱਸ ਰਹੇ ਜੇ ਦੱਸਦੇ ਨੇ ਆਪ ਫਸਦੇ ਨੇ ਬਹੁਤ ਸਾਰੀ ਬਾਣੀ ਤਾਂ ਤਾਂ ਪ੍ਰਗਟ ਨਹੀਂ ਹੋ ਰਹੀ ਆਪ ਫਸਦੇ ਨੇ ਸੰਤ ਸਾਰੇ ਪ੍ਰਚਾਰ ਕਾ ਫਸਦੇ ਨੇ ਤਾਂ ਨਹੀਂ ਕਰ ਰਹੇ ਉਹ ਅਰਥ ਸੁਣਨ ਵਾਲੇ ਕਹਿੰਦੇ ਨੇ ਤੁਸੀਂ ਤਾਂ ਆਪ ਫਸੇ ਹੋ ਉਂਗਲੀ ਉਹਨਾਂ ਵੱਲ ਨੂੰ ਜਾਂਦੀ ਹੈ ਤਾਂ ਕਰਕੇ ਲਗਾਉਂਦੇ ਨੇ ਹੂੰ ਡਾਕਟਰ ਬਖੇਰਾ ਸਰਾਤੇ ਬਖੇਰਾ ਸਰਾਤੇ ਬਖੇਰੇ ਰਸਾਂ ਨਾਲ ਸਦੀਰ ਦੇ ਰਸਾਂ ਨਾਲ ਮਾਇਆ ਦੇ ਰਸਾਂ ਦੇ ਵਿੱਚ ਜਿਹੜੇ ਫਸੇ ਹੋਏ ਨੇ ਇਹਨਾਂ ਦੇ ਰੰਗ ਜੜਿਆ ਹੋਇਆ ਮਾਇਆ ਦਾ ਹੀ ਅਹੰ ਬੁੱਧੀ ਮਾਇਆ ਮਤ ਮਾਤੇ ਉਹਨਾਂ ਦੇ ਕੀ ਅਹੰਕਾਰ ਉਹਨਾਂ ਦੇ ਅਹੰ ਬੁੱਧ ਰਾਜੇ ਦੇ ਵੀ ਅਹੰਕਾਰ ਉਹਦੇ ਵੀ ਅਹੰਕਾਰ ਆਮ ਬੁੱਧਾਂ ਦੀ ਫਲਾਣੇ ਸੰਤਰੇ ਕਾਰ ਵੱਡੀ ਲੈ ਲਈ ਆਪਾਂ ਉਹਨੂੰ ਵਧੀਆ ਲੈਣੀ ਹੈ ਉਹਨਾਂ ਨੇ ਉਹ ਮੰਦਰ ਆਪਣਾ ਜਿਹੜਾ ਅੰਮ੍ਰਿਤਸਰ ਦਾ ਹਰਮੰਦਰ ਵਰਗਾ ਬਣਾ ਦੇਣਾ ਆਪਾਂ ਨੇ ਗੁਰੂਆਂ ਨੇ ਕੀ ਬਣਾਇਆ ਤਾਂ ਆਪਾਂ ਗੁਰੂ ਨੂੰ ਵੀ ਵਧੀਆ ਬਣਾ ਦੇਣਾ ਆ ਹੈਗਾ ਉਹ ਗੁਰੂ ਦੀ ਸਰੀਰ ਹੈ ਉਹ ਤੋਂ ਵੱਧ ਨੇ ਸਾਬਤ ਕਰਨਾ ਚਾਹੁੰਦੇ ਨੇ ਵੀ ਗੁਰੂ ਦੇ ਬਰਾਬਰ ਆ ਅਸੀਂ ਇਹ ਕੋਈ ਔਖਾ ਨਹੀਂ ਜੇ ਉਹਨੇ ਬਣਾਤਾ ਤਾਂ ਅਸੀਂ ਦੋ ਬਣਾ ਦਿੰਦੇ ਆ ਜੀ ਨਿਹਰਾ ਦੋਨੇ ਦਾ ਬਣਾ ਦੇਣਗੇ ਇੰਨੇ ਅਮੀਰ ਆਦਮੀ ਪਏ ਨੇ ਕੀ ਤੁਸੀਂ ਇਹ ਪੈਮਾਨਾ ਲਾਉਂਗੇ ਵੀ ਮੰਦਰ ਸੋਨੇ ਦਾ ਬਣਾ ਲਵੇ ਉਹ ਬਰੰਗਾ ਨਹੀਂ ਹੋ ਗਿਆ ਅਹੰਕਾਰ ਦੀ ਗੱਲ ਗੁਰਬਾਣੀ ਦਾ ਕਹਿੰਦੀ ਹੈ ਤੈਸਾ ਸੋਣ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਫਿਰ ਖਾਟੀ ਇਹ ਕਦ ਨਹੀਂ ਸੁਣੀਏ ਪੰਕਤੀ ਅਸੀਂ ਜੇ ਅਸੀਂ ਕਹੀਏ ਬਣਾਉਣਾ ਕੋਈ ਵੈਲਿਊ ਹੀ ਨਹੀਂ ਹੈ ਸੋਨੇ ਨਾਲ ਬਣਾਉਣਾ ਤਾਂ ਕੋਈ ਵੈਲਿਊ ਨਹੀਂ ਜੇ ਅਸੀਂ ਇਹ ਕਹਿੰਦੇ ਸ਼ਾਇਦ ਉਹ ਨਾ ਬਣਾਉਂਦੇ ਅਸੀਂ ਉਹਨੂੰ ਮਾਨਤਾ ਬੜੀ ਦੇ ਕੇ ਲੋਕਾਂ ਨੂੰ ਤਾਂ ਲਾਤਾ ਵੀ ਇਹ ਜੇ ਬਣਾਓ ਤੁਹਾਨੂੰ ਮਾਨਤਾ ਮਿਲੂ ਸਿਰਫ ਇੱਕ ਬਿਲਡਿੰਗ ਬਣਾਉਣ ਦੀ ਮਾਨਤਾ ਦੇ ਗੁਰੂ ਇੱਕ ਬਿਲਡਿੰਗ ਬਣਾਉਣ ਦੀ ਮਾਨਤਾ ਦੇ ਉਹ ਤਾਂ ਮਜਬੂਰੀ ਸੀ ਉਹਨਾਂ ਦੀ ਕਿ ਤਿਆਗਾ ਗੁਰ ਕੀ ਕਰਨੀ ਕਾਹੇ ਤਾਂ ਕਿ ਗੁਰ ਕੀ ਕਰਨੀ ਸੀ ਉਹਨਾਂ ਨੇ ਬਣਾਇਆ ਉਹ ਮੰਦਰ ਸਰੋਵਰ ਜਿ ਬਣਾਇਆ ਕਿਉਂ ਬਣਾਇਆ ਉਹ ਗੱਲ ਹੋਰ ਹੈ ਉਸ ਵੇਲੇ ਦੀ ਲੋੜ ਸੀ ਨੀਡ ਸੀ ਤੁਸੀਂ ਉਹਨਾਂ ਨੂੰ ਭਾਈ ਜਾਉਂਦੇ ਮਗਰ ਤੁਸੀਂ ਉਹਦੇ ਲੈਣਾ ਕੀ ਹੈ ਉਸ ਵੇਲੇ ਦੀ ਲੋੜ ਸੀ ਇੰਨੀ ਇੰਪੋਰਟੈਂਟ ਮਤਲਬ ਚੀਜ਼ ਜਿਹੜੀ ਤਿਆਰ ਕੀਤੀ ਬਣੀ ਜਿਨ੍ਹਾਂ ਲੋਕਾਂ ਦੇ ਖਿਲਾਫ ਦੀ ਅਗਲਾ ਦਿੰਦੇ ਉਹ ਸਾੜ ਦਿੰਦੇ ਉਹਦੀ ਸੇਫਟੀ ਵਾਸਤੇ ਬਣਾਇਆ ਸਰੋਵਰ ਦੇ ਵਿੱਚ ਇੱਕ ਰਾਹ ਰੱਖਿਆ ਉੱਥੇ ਬੰਦੇ ਰਹੇ ਤਾਂ ਕਿ ਮੂਰੇ ਦੀ ਜਵਾਬ ਆਦਮੀ ਦਾ ਪਤਾ ਲੱਗੂ ਨਾ ਅਗਲਾ ਸਰੋਵਰ ਪਾਣੀ ਭਰਦਾ ਉਹਦਾ ਉਹਨਾਂ ਦੀ ਇੱਕ ਧਰਮ ਨੀਤੀ ਸੀ ਇਹਦਾ ਨੀਤੀ ਸੀ ਮੰਦਰ ਬਣਾਉਣਾ ਵਿੱਚ ਹੋਰ ਬਣਾਏ ਨੇ ਹੋਰ ਕਿਤੇ ਨਹੀਂ ਬਣਾਇਆ ਪੰਜਵੇਂ ਪਾਸ਼ਾ ਨੇ ਜਾ ਕੇ ਦੂਆ ਕਰਮ ਦਾ ਨੂੰ ਬਣਾਇਆ ਉੱਥੇ ਵੀ ਨਹੀਂ ਬਣਾਇਆ ਪਾਣੀ ਫਿਰ ਹਰ ਜਗ੍ਹਾ ਪਾਣੀ ਕੇ ਬਣਦਾ ਉਹ ਗੱਲ ਹੋਰ ਸੀ ਇਹ ਸੇਵ ਜਗ੍ਹਾ ਬਣਾਈ ਸੀ ਇੱਕ ਰੱਖਣ ਵਾਸਤੇ ਪੋਤੀ ਸਾਹਿਬ ਕਿੱਥੇ ਰੱਖੀ ਇਹਨੂੰ ਇੰਨੀ ਇੰਪੋਰਟੈਂਟ ਚੀਜ਼ ਨੂੰ ਇੰਨੀ ਕੀਮਤੀ ਚੀਜ਼ ਨੂੰ ਰੱਖੀ ਕਿੱਥੇ ਇੰਨੇ ਬੜੇ ਖਜ਼ਾਨੇ ਨੂੰ ਵਸਤੂ ਬਣਾ ਲਿਆ ਉਹਨਾਂ ਨੇ ਹੁਣ ਗੁੜਕੀ ਕਰਨੀ ਦਾ ਪਤਾ ਹੈ ਨਹੀਂ ਅੱਖਾਂ ਵਿੱਚ ਜੋ ਤੁਹਾਨੂੰ ਜਦੋਂ ਗਵਰਨਮੈਂਟ ਕੋ ਕੀ ਨਹੀਂ ਹੈ ਗਵਰਨਮੈਂਟ ਡੇਰਾ ਸੋਨੇ ਦਾ ਬਣਾ ਦੇ ਅਮਰੀਕਾ ਨੇ ਡੇਰਾ ਸੋਨੇ ਦੀ ਇੱਟਾਂ ਦਾ ਬਣਾ ਦੇਣੀ ਹੈ ਫਿਰ ਕੀ ਹੋ ਜਾਊਗਾ ਪਹਿਲਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦਾ ਮੋਤੀ ਦਾ ਮੰਦਰ ਉਸਰੇ ਰਤਨੀ ਦਾ ਬਣ ਜਿਹੜਾ ਪਹਿਲਾ ਹੀ ਸ਼ਬਦ ਹੀ ਉਹ ਤਾਂ ਹੀ ਸੀ ਇਹ ਸ਼ਬਦ ਪਹਿਲਾਂ ਰੱਖਿਆ ਵੀ ਤੁਸੀਂ ਇਹਨਾਂ ਮਗਰ ਨਾ ਪੈ ਜਿਓ ਇਹ ਕੋਈ ਚੀਜ਼ ਨਹੀਂ ਹੈ ਤੁਸੀਂ ਉਹਨੂੰ ਵੈਲਿਊ ਦੇ ਕੇ ਸੋਨਾ ਫਲਾਣਾ ਨਹੀਂ ਹੁੰਦਾ ਸਿੱਖੀ ਤੋਂ ਸਾਰੇ ਹੀ ਖੁਜੇ ਹੋਏ ਨੇ ਗੁਰ ਕੀ ਕਾਣੀ ਮਗਰ ਬਹਿ ਗਏ ਗੁਰ ਕਿਹਾ ਸੋ ਕਾਰ ਖਵਾ ਉਹ ਹੋਏ ਨਹੀਂ ਉਧਰ ਹੋਏ ਨਹੀਂ ਜੋ ਗੱਲ ਗੁਰਬਾਣੀ ਨੇ ਕਹੀ ਕਿ ਉਹ ਮੰਨੀ ਨਹੀਂ ਗੁਰ ਕੀ ਕਰਨੀ ਵੱਲ ਲੱਗੇ ਅਸੀਂ ਨਹੀਂ ਜੀ ਬਣ ਦੇਣਾ ਹੋਇਆ ਫਿਰ ਕੀ ਹੋ ਜੂਗਾ ਫਿਰ ਕੀ ਹੋ ਜੇ ਬਣਾ ਲੈਣਗੇ ਫਿਰ ਕੀ ਹੋ ਜੂਗਾ ਫਿਰ ਕੀ ਹੋ ਜੂਗਾ ਮਨਮੁਖ ਗੁਰਮੁਖ ਨਹੀਂ ਬਣਦਾ ਖੋਤੇ ਤੇ ਸ਼ੇਰ ਦੀ ਖਲ ਪਾਦੀਏ ਸ਼ੇਰ ਨਹੀਂ ਬਣਦਾ ਅਤਰ ਸੇ ਗੁਰੂ ਨਾਨਕ ਨਹੀਂ ਬਣ ਸਕਦਾ ਲਈ ਜਾਣ ਜੋਰ ਜਨਾ ਮਰਜੀ ਹੈ ਜੇ ਉਹ ਪੜਾ ਕੇ ਗਿਆ ਉਹਨਾਂ ਕੋਲ ਹੈਗੀ ਉਹ ਪੜਾਈ ਸਾਰਾ ਹੀ ਹੁਣ ਆਊਟ ਹੋ ਜਾਊਗਾ ਸਾਰਾ ਹੀ ਪਤਾ ਲੱਗ ਜੂ ਉਹਨੇ ਕੋੜ ਕੀ ਸੀ ਉਹਨਾਂ ਦੇ ਕੋੜ ਕੀ ਹੈ ਜਿਹੜੇ ਬਣਾ ਰਹੇ ਨੇ ਗੁਰਬਾਣੀ ਦੀ ਵਿਆਖਿਆ ਕਰਨ ਗੁਰਬਾਣੀ ਦੇ ਖਰੇ ਉਤਰ ਕੇ ਦਿਖਾਉਣ ਫਿਰ ਪਤਾ ਲੱਗੂ ਗੁਰਬਾਣੀ ਸਾਡੇ ਕੋਲ ਬੰਦਾ ਤਾਂ ਗੁਰਬਾਣੀ ਦਾ ਬਣਿਆ ਨਾ ਪਿੱਛੇ ਸਭ ਕੋ ਪੂਰਾ ਆਪੋ ਹੋਵੇ ਘਟ ਕੋ ਆਖੇ ਪਤ ਪਰਮਾਣਾ ਪਾਛੇ ਪਾਈਏ ਤਾਂ ਨਾਨਕ ਤੋਲਿਆ ਬਾਣੀ ਦਾ ਵੱਟਾ ਕੋ ਪਤਾ ਲੱਗ ਜੂਗਾ ਵੀ ਕਿੰਨਾ ਪਾਣੀ ਜੋ ਤੁਸੀਂ ਬਣਾ ਲਓ ਸੋਨੇ ਦਾ ਬਣਾ ਲਓ ਨੇੜੇ ਦਾ ਬੰਦੇ ਜੋ ਬਣਾ ਲਓ ਦੇਖਾ ਬਣਾ ਲੋ ਮੰਨਣਾ ਉਹਨੂੰ ਹੈ ਪਾਸ ਹੋਣੇ ਹੋਣਾ ਜਿਹੜਾ ਗੁਰਬਾਣੀ ਤੇ ਚੱਲੂਗਾ ਜਿਹੜਾ ਗੁਰਬਾਣੀ ਨੂੰ ਸਮਝਾਊਗਾ ਸਮਝੂਗਾ ਕੱਲ ਉਹਦੀ ਬਣੀਆਂ ਨੂੰ ਕੌਣ ਪੁੱਛਦਾ ਕਿਸੇ ਨੇ ਨਹੀਂ ਪੁੱਛਣਾ ਕਿਸੇ ਨੂੰ ਬਹੁਤ بڑے بڑے ਮੰਦਰ ਸੇ ਸਿੱਧਾ ਕੋਲ ਬਹੁਤ ਬੜੀ ਬੜੀ ਮਾਇਆ ਸੀ ਨਾਨਕ ਕੋਲ ਕੀ ਸੀ ਕੁਝ ਨਹੀਂ ਸੀ ਗੁਰੂ ਘਰ ਚ ਕੀ ਸੀ ਕੁਝ ਵੀ ਨਹੀਂ ਸੀ ਦੂਜੇ ਪਾਸੇ ਤਾਂ ਮਾਇਆ ਬਹੁਤ ਸੀ ਅਮਾਨਾ ਜਿਹੜਾ ਸੋਮਨਾਥ ਦਾ ਮੰਦਿਰ ਸੀ ਉੱਥੇ ਕੀ ਸੀ ਉਹ ਨੂੰ ਹੀਰਾ ਜੜਿਆ ਹੋਇਆ ਸੀ ਉੱਥੇ ਵੜ ਦਾ ਸਭ ਤੋਂ ਕੀਮਤੀ ਕਿੱਥੇ ਗਏ ਹੋ ਇਹ ਮਾਇਆ ਦਾ ਤਾਂ ਗੱਲੇ ਹੀ ਨਹੀਂ ਹੈ ਮਾਇਆ ਦਾ ਜਿਹੜੇ ਮਾਇਆ ਨਾਲ ਜੁੜੇ ਨੇ ਉਹਨਾਂ ਦੀ ਤਾਂ ਨਿੰਦਿਆ ਕੀਤੀ ਉਹਦਾ ਦੁਰਗੰਧ ਨਾਲ ਲੱਗੇ ਹੋਏ ਨੇ ਇਹ ਸਾਰੇ ਦੁਰਗੰਧ ਨਾਲ ਲੱਗੇ ਹੋਏ ਨੇ ਸ਼ਕਲ ਬਣਾ ਰਹੇ ਨੇ ਫਿਰ ਤੁਸੀਂ ਉਹ ਬਣ ਜਾਓਗੇ ਫਿਰ ਤੁਸੀਂ ਬਰਾਬਰੀ ਕਰ ਲਓਗੇ ਬਰਾਬਰੀ ਕਾਹਨੂੰ ਕਰਨੀ ਹੈ ਬਰਾਬਰੀ ਕਰਨੀ ਹੈ ਗੁਰਮੁਖ ਬਣਨਾ ਬਾਣੀ ਪੜੋ ਬਰਾਬਰੀ ਕਰਨੀ ਹੈ ਬਾਣੀ ਵਰਗਾ ਚਰਨ ਕਰੋ ਆਪਣਾ ਅਹੰ ਬੁੱਧੀ ਮਾਇਆ ਮਦ ਮਤ ਆਹ ਬੁੱਧ ਹੰਕਾਰੀ ਨੇ ਮਾਇਆ ਮਦ ਮਤ ਇਹ ਵੀ ਹੰਕਾਰੀ ਨੇ ਉਹ ਵੀ ਹੰਕਾਰੀ ਨੇ ਹੰਕਾਰੀ ਦੋਏ ਨੇ ਉਹ ਕਹਿੰਦੇ ਅਸੀਂ ਬਣ ਨਹੀਂ ਦੇਣਾ हमारे पास पावर है ਉਹ ਕਹਿੰਦੇ ਅਸੀਂ ਬਣਾ ਲਿਆ ਹੁਣ ਡਰਦੇ ਕੀ ਨੇ ਵੀ ਸਿੱਖ ਨਾ ਸਾਨੂੰ ਉਹਨਾਂ ਤੇ ਹਟ ਜਾਣ ਸਿੱਖੀ ਨਾ ਜਾਂਦੀ ਰਹੇ ਡਰਦੇ ਤਾਂ ਨੇ ਉਹ ਵੀ ਜੇ ਸਿੱਖਾਂ ਨੇ ਕਹਿਤਾ ਸਿੱਖ ਨਹੀਂ ਹਣ ਫਿਰ ਔਖਾ ਹੋ ਜੂ ਖੱਜਾ ਬੰਦ ਹੋ ਜੂ ਡਰ ਉੱਥੇ ਵੀ ਮਾਇਆ ਰਹੀ ਹੈ ਹੁਣ ਹੋਰ ਕਾਹਦਾ ਡਰ ਨਹੀਂ ਜੇ ਨਾ ਵਾਲੇ ਹੁੰਦੇ ਡਰਦੇ ਹੀ ਨਾ ਉਹ ਕਹਿੰਦੇ ਅਸੀਂ ਬਣਾ ਲਿਆ ਜਾਓ ਤੁਸੀਂ ਕਰ ਲਓ ਜਿਹੜੇ ਕਰਦੇ ਗੁਰਬਾਣੀ ਦਾ ਜੀਵਨ ਹੁੰਦਾ ਗੁਰਬਾਣੀ ਵਾਲਾ ਪ੍ਰਚਾਰ ਹੁੰਦਾ ਕਿ ਜਗਾ ਜਗਾ ਬਣਾ ਲਓ ਕੀ ਫਰਕ ਪੈਂਦਾ ਕੀ ਫਰਕ ਪਊਗਾ ਗੱਲਾਂ ਦਾ ਜਿਹੜੀਆਂ ਗੱਲਾਂ ਦੀ ਲੜਾਈ ਨਾਲ ਛੇੜੀ ਇਹ ਲੜਾਈ ਦਾ ਵਿਸ਼ਾ ਹੀ ਨਹੀਂ ਹੁੰਦਾ ਲੜਾਈ ਦਾ ਵਿਸ਼ਾ ਤਾਂ ਮਨ ਨਾਲ ਲੜਨਾ ਸੀ ਅਸੀਂ ਉਹ ਬਕਾਰਾਂ ਨਾਲ ਲੜਨਾ ਤਾਂ ਲੜਾਈ ਛੱਡਤੀ ਲੜਾਈ ਹੋਣੇ ਸ਼ੁਰੂ ਕਰ ਲਈ ਕਿ ਦੁਨੀਆ ਦੀ ਪਬਲਿਕ ਦਾ ਧਿਆਨ ਹੋਰ ਲੜਾਈ ਵੱਲ ਲਵਾ ਕੇ ਗੁਰਬਾਣੀ ਵੱਲੋਂ ਧਿਆਨ ਜਾਵੇ ਹੀ ਨਾ ਇਹਦਾ ਧਿਆਨ ਹੈ ਨਾ ਜਾਵੇ ਕਿਸੇ ਦਾ ਵੀ ਅਸੀਂ ਕੀ ਕਰ ਰਹੇ ਹਾਂ ਗੁਰਬਾਣੀ ਕਿਉਂ ਨਹੀਂ ਅਸੀਂ ਤੇ ਚੱਲ ਰਹੇ ਇਹ ਝਗੜੇ ਹੋਰ ਇਹ ਝਗੜੇ ਛੇੜ ਰੱਖਦੇ ਹੁੰਦੇ ਨੇ ਆ ਪਬਲਿਕ ਦਾ ਧਿਆਨ ਦੂਜੇ ਪਾਸੇ ਕਰਨ ਵਾਸਤੇ ਹੁਣ ਕੋਈ ਵੀ ਨਹੀਂ ਹੋਰ ਗੱਲ ਕੀ ਹੈ ਹੁਣ ਜੇ ਮੁਸਲਮਾਨ ਬਣਾ ਲੈਣ ਹੋਰ ਦੇਸ਼ ਬਣਾ ਕੇ ਹਟਾ ਦੇਣਗੇ ਉਹ ਤੋਂ ਪਹਿਲਾਂ ਉਹ ਬਣਿਆ ਹੋਇਆ ਅਚਲ ਅੱਛਾ ਅਮੰਦਰ ਬਣਿਆ ਹੈ ਸ਼ਿਵਜੀ ਦਾ ਵਿਚਾਲੇ ਬਣਿਆ ਹੋਇਆ ਸਰੋਵਰ ਦੇ ਇਧਰ ਗੁਰਦੁਆਰਾ ਇਧਰ ਮੰਦਰ ਹੈ ਵਿਚਾਲੇ ਬਣਿਆ ਹੋਇਆ ਸਰੋਵਰ ਦੇ ਉਹ ਪਹਿਲਾਂ ਦਾ ਬਣਿਆ ਹੋਇਆ ਅਸੀਂ ਬਾਅਦ ਚ ਬਣਾਇਆ ਜੋ ਕਹਿੰਦੇ ਅਸੀਂ ਨਕਲ ਨਹੀਂ ਕਰਨਾ ਨਹੀਂ ਫਿਰ ਤੇ ਉਹਨਾਂ ਦਾ ਨਹੀਂ ਕਿਹਾ ਜੇ ਨਹੀਂ ਕਿਹਾ ਉਹ ਜਾਣੇ ਨੇ ਜੇ ਨਹੀਂ ਕਿਹਾ ਉਹ ਜਾਣੇ ਨੇ ਜਿੰਨਾ ਸਿੱਖ ਨੂੰ ਗਿਆਨਵਾਨ ਬਣਾਇਆ ਤਾਂ ਉਹਨਾਂ ਹੀ ਮੂਰਖ ਹੋ ਗਿਆ ਜਿੰਨਾ ਅੱਜ ਦਾ ਸਿੱਖ ਮੂਰਖ ਹੈ ਉਹਨਾਂ ਹਿੰਦੂ ਮੂਰਖ ਨਹੀਂ ਸੀ ਇਹ ਅਤਿਆੰਤ ਮੂਰਖ ਹੈ ਗੁਰੂ ਛੱਡਦਾ ਮੂਰਖ ਬਣ ਗਿਆ ਜਿੱਦਾਂ ਗਿਆਨਵਾਨ ਆਦਮੀ ਹੁੰਦਾ ਹੈ ਉੱਡਾ ਹੀ ਜ਼ਿਆਦਾ ਮੂਰਖ ਬਣ ਜਾਂਦਾ ਜੋਗਤਾ ਚੱਲ ਜਾਂਦਾ ਇਹ ਬਾਣੀ ਨੂੰ ਜੇ ਛੱਡ ਦਈਏ ਨਾ ਛੁਰੀ ਜਿੰਨੀ ਜ਼ਿਆਦਾ ਤੇਜ਼ ਹੋਊ ਜੇ ਸਬਜ਼ੀ ਉਨੀ ਕੱਢਦੇ ਉਂਗਲੀ ਵੀ ਉਨੀ ਛੇਤੀ ਕੱਟੂਗੀ ਜੇ ਗੁਰਬਾਣੀ ਦਾ ਅਸਰ ਨਹੀਂ ਹੋਇਆ ਜਿਨ੍ਹਾਂ ਦੇ ਉੱਤੇ ਉਹ ਸਮਝੋ ਉਹਨਾਂ ਤੇ ਕਿਸੇ ਚੀਜ਼ ਦਾ ਅਸਰ ਹੁਣ ਹੋਣਾ ਹੀ ਨਹੀਂ ਪੱਥਰ ਨੂੰ ਉਹਨਾਂ ਕੋਲ ਤਾਂ ਹੈ ਨਹੀਂ ਸੀ ਸਾਡੇ ਕੋਲ ਤਾਂ ਹੈਗਾ ਸਾਡੇ ਕੋਲ ਤਾਂ ਸ਼ਬਦ ਦੀ ਸਾਨ ਸੀਗੀ ਸਾਡੀ ਬੁੱਧੀ ਤੇਜ਼ ਹੋ ਸਕਦੀ ਸੀ ਅਸੀਂ ਕਿਉਂ ਨਹੀਂ ਦੇਖ ਕੀਤੀ ਸਾਣ ਬੁੱਧੀ ਤੇਜ਼ ਨਹੀਂ ਕਰਦੀ ਹੁੰਦੀ ਬੁੱਧੀ ਨੂੰ ਖਤਮ ਵੀ ਕਰ ਦਿੰਦੀ ਹੈ ਜੇ ਸਾਣ ਦੇ ਉੱਤੇ ਧਾਰ ਰੱਖ ਲਈਏ ਰਗੜ ਕੇ ਜੈ ਜੀ ਪਿੱਠੂ ਦੀ ਹੋਈ ਜੀ ਕਰ ਦਿੰਦੀ ਹੈ ਅਸੀਂ ਤਾਂ ਬਰੋਚ ਖੜੇ ਹੋ ਕੇ ਬਾਣੀ ਦੇ ਜੇ ਤਾਂ ਸਾਣ ਦੇ ਸਾਈਡ ਤੇ ਲਾਈਏ ਫਿਰ ਤਾਂ ਧਾਰ ਬਣ ਜੂ ਜੇ ਧਾਰ ਇਹ ਸਾਈਡ ਉੱਤੇ ਰੱਖ ਲਈਏ ਸਾਣ ਦੇ ਫਿਰ ਕੀ ਹੋਊਗਾ ਅਜੀਤਾ ਬਾਣੀ ਦੇ ਵਿਰੋਧ 'ਚ ਖੜੇ ਹੋ ਗਏ ਸਿੱਖ ਤਾਰ ਕੀ ਹੋਣੀ ਸੀ ਜਿਹੇ ਜੀ ਪਿੱਠ ਦੀ ਤਲਵਾਰ ਦੀ ਹੋਈ ਜੀ ਧਾਰ ਵਾਲਾ ਬਸਾ ਹੋ ਗਿਆ ਪਿੱਠਾ ਧਾਰ ਕੋ ਹੋ ਗਈ ਹਿੰਦੂ ਤੋਂ ਵੀ ਜਾਂਦੀ ਲੱਗੀ ਹਿੰਦੂ ਤੋਂ ਵੀ ਜਾਂਦੀ ਲੱਗੀ ਵਿਰੋਧ ਵੀ ਤਾਂ ਸੀ ਖੜੇ ਗੁਰਬਾਣੀ ਤੋਂ ਹਿੰਦੂਆਂ ਨੂੰ ਕੀ ਲੋੜ ਹੈ ਵਿਰੋਧ ਕਰਨ ਦਾ ਵਿਰੋਧ ਤਾਂ ਅਸੀਂ ਖੁਦ ਖੜੇ ਹਾਂ ਇਹ ਮਾਇਆ ਮੈਂ ਜਨਮੈ ਮਰਨਾ ਇਸ ਮਾਇਆ ਜਨਮ ਮਰਨ ਜਨਮ ਮਰਨ ਦਾ ਕਿਸੇ ਮਾਤੀ ਚ ਇਲਾਜ ਨਹੀਂ ਸਵਾਇ ਗੁਰਮਤਿ ਜਨਮ ਮਰਨ ਦਾ ਇਲਾਜ ਦਾ ਕਿੱਥੇ ਪ੍ਰਚਾਰ ਹੋ ਰਿਹਾ ਕੋਈ ਕਰ ਰਿਹਾ ਰਾਜ ਦਾ ਪ੍ਰਚਾਰ ਕਰ ਰਿਹਾ ਇਲੈਕਸ਼ਨ ਕਮੇਟੀ ਤਰ੍ਹਾਂ ਚਾਹੇ ਸ਼ਰਮਣੀ ਕਮੇਟੀ ਦਾ ਹੋਵੇ ਚਾਹੇ ਬਾੜ ਦੇ ਗੁਰਦਾਰੇ ਦਾ ਹੋਵੇ ਚਾਹੇ ਪੰਚਾਇਤ ਦਾ ਹੋਵੇ ਚਾਹੇ ਐਮਐਲਏ ਦਾ ਹੋਵੇ ਚਾਹੇ ਐਮਪੀ ਦਾ ਹੋਵੇ ਚਾਹੇ ਸਰਪੰਚੀ ਦਾ ਹੋਵੇ ਆਦਾ ਟਾਰਗੇਟ ਹੈ ਸਾਡਾ ਚੌਧਰ ਦਾ ਜਿਹਨੂੰ ਕਿਹਾ ਸੀ ਦੁਨੀਆ ਕੀ ਬੜਿਆਈਆਂ ਅੱਗੀ ਸੇਤੀ ਜਾਲ ਉਹਨੂੰ ਤਾਂ ਅਸੀਂ ਪਹਿਲੇ ਭੱਜ ਗਏ ਧਾਰ ਦੇ ਤਾਂ ਉੱਤੇ ਖੜ ਗਏ ਅਸੀਂ ਜਾ ਕੇ ਸਾਣ ਦੇ ਉੱਤੇ ਧਾਰ ਰੱਖਦੀ ਮੈਨੂੰ ਰਹਿਣੇ ਨਾ ਦੇ ਉਹੀ ਜੋ ਕਰਦੇ ਬਿਲਕੁਲ ਧਾਰ ਦਾ ਤਾਂ ਨਿਸ਼ਾਨ ਨਹੀਂ ਕਿਤੇ ਹੂੰ ਆ ਮਾਇਆ ਮੈਂ ਜਨਮੇ ਮਰਨਾ ਮਾਇਆ ਦੇ ਵਿੱਚ ਜਨਮ ਮਰਨ ਜਦ ਮਾਇਆ ਦੇ ਜਨਮ ਮਰਨ ਹੈ ਤੇ ਕਿਸੇ ਨੂੰ ਇਹ ਪੰਕਤੀ ਕਿਸੇ ਨੇ ਪੜ੍ਹੀ ਨਹੀਂ ਕਦੇ ਰੋਜ਼ ਖੰਡ ਪਾਠ ਹੁੰਦੇ ਨੇ ਖੰਡ ਪਾਠ ਦਾ ਸ਼ੁਰੂ ਕਰਦੇ ਹੋ ਰੋਜ਼ ਪੜ੍ਹਦੇ ਹੋ ਨੂੰ ਕਿਵੇਂ ਨੰਗ ਜਾਂਦੇ ਹੋ ਤੁਸੀਂ ਇੱਥੇ ਵੀ ਕਿਉਂ ਨਹੀਂ ਤੁਹਾਡੇ ਅੰਦਰ ਸਟਾਈ ਕਰਦੀ ਕੋਈ ਨਹੀਂ ਪੁੱਛਦਾ ਗੁਰੂ ਨੂੰ ਇਹ ਤਾਂ ਕਹਿਣ ਨੂੰ ਅਸੀਂ ਗੁਰੂ ਮੰਨਿਆ ਹੋਇਆ ਗੁਰੂ ਤਾਂ ਉਹਦਾ ਹੈ ਜਿਹੜਾ ਮੰਨੂਗਾ ਬਾਣੀ ਨੂੰ ਬਾਣੀ ਗੁਰੂ ਉਹਦੀ ਹੈ ਜਿਹੜਾ ਬਾਣੀ ਨੂੰ ਮੰਨੂਗਾ ਜਿਹੜਾ ਬਾਣੀ ਨੂੰ ਮੰਨਦਾ ਨਹੀਂ ਉਹ ਮਹਾ ਝੂਠਾ ਮਹਾ ਠੱਗਾ ਮਹਾ ਕਪਟੀ ਹੈ ਗੁਰੂ ਕਹਿੰਦੇ ਬਣ ਠਾਗਾ ਤਾਂ ਕਪਟੀ ਹੈ ਕਹਿੰਦਾ ਗੁਰੂ ਹੈ ਗੱਲ ਮੰਨਦਾ ਨਹੀਂ ਉਹਦਾ ਕਪਟੀ ਹੈ ਸਿੱਖ ਨਹੀਂ ਹੈ ਕਹਿੰਦਾ ਮੈਂ ਗੁਰੂ ਆ ਇਹ ਮੇਰਾ ਗੁਰੂ ਆ ਗੱਲ ਉਹਦੀ ਮੰਨਦਾ ਫਿਰ ਝੂਠਾ ਹੁੰਦਾ ਕਿਆ ਮਾਇਆ ਮੈਂ ਜਨਮੇ ਮਰਨਾ ਜਿਉਂ ਜੋ ਹੁਕਮ ਤੇ ਉਹ ਤੋਂ ਕਰਨਾ ਮਾਇਆ ਦੇ ਵਿੱਚ ਜਿਹੜੇ ਜੁੜੇ ਹੋਏ ਨੇ ਜਿੰਨੇ ਸੰਸਾਰੀ ਜੀਵ ਨੇ ਸਭ ਸਿੱਖਣੀਆਂ ਕੋਈ ਵੀ ਜੈ ਜੇ ਹੋਰ ਨੇ ਥੱਲੇ ਤੇ ਲੈ ਕੇ ਜੁਨਾ ਜਿੰਨੀਆਂ ਜੂਨੀਆਂ ਨੇ ਆਦਮੀ ਉਹ ਜਾਈਏ ਹੈ ਜੇ ਪਸ਼ੂ ਨੇ ਪੰਛੀ ਨੇ ਬਿਰਖ ਨੇ ਸਾਵਰ ਨੇ 84 ਲੱਖ ਜੂਨ ਵਰਗਾ ਹੀ ਇਹ ਹੈ ਜਨਮ ਮਰਨ ਦੇ ਵਿੱਚ ਹੈ ਜਨਮ ਹੈ ਮਰਨਾ ਜਿਉਂ ਜਿਉਂ ਹੁਕਮ ਤਵੇਂ ਤਿਉਂ ਕਰਨਾ ਬਚਣਾ ਨੂੰ ਹੁਕਮ 'ਚ ਪੈਣਾ ਇਹਦੀ ਮਰਜ਼ੀ ਕੋਈ ਨਹੀਂ ਹੈ ਇਹ ਮਰਜ਼ੀ ਕਰਦਾ ਹੈ ਮਰਜ਼ੀ ਕਰਦਾ ਹੈ ਪਰ ਮਰਜ਼ੀ ਇਹਦੀ ਸਿਰੇ ਨਹੀਂ ਚੜਦੀ ਹੁਕਮ ਦੇ ਵਿੱਚ ਚੱਲਣਾ ਪੈਣਾ ਜਿਉਂ ਜਿਉਂ ਹੁਕਮ ਤੇ ਵੈਸੇ ਕਰਨਾ ਕੋ ਊਨ ਨਾ ਕੋ ਪੂਰਾ ਕੋਈ ਉਣਾ ਨਹੀਂ ਕੋਈ ਪੂਰਾ ਨਹੀਂ ਜੇ ਕੋਈ ਕਹੇ ਕਿਸੇ ਦੀ ਕੋਈ ਚੇਤਨਾ ਘਟ ਪਾਈ ਹੋਈ ਹੈ ਕਿਸੇ ਦੀ ਆਤਮਾ ਕੋਈ ਘਟ ਪਾਈ ਹੋਈ ਹੈ ਕਿਸੇ ਦੀ ਵੱਧ ਪਾਈ ਹੋਈ ਹੈ ਬਿਲਕੁਲ ਘਟ ਹੈ ਗਲਤ ਕਿਸੇ ਦੀ ਸੁੱਤੀ ਪਈ ਜ਼ਿਆਦਾ ਹੈ ਕਿਸੇ ਦੀ ਜਲਦੀ ਜ਼ਿਆਦਾ ਖੁਦ ਬਸ ਇੰਨਾ ਫਰਕ ਹੈ ਜਿਹਦੀ ਜ਼ਿਆਦਾ ਸੁੱਤੀ ਪਈ ਹੈ ਘਟ ਜਲਦੀ ਹੈ ਉਹ ਘਟ ਕਰਨ ਵਾਲਾ ਜਿਹਦੀ ਜ਼ਿਆਦਾ ਜਲਦੀ ਹੈ ਘਟ ਸੁੱਤੀ ਪਈ ਉਹ ਵੱਧ ਜਾਗ ਕਿੰਨਾ ਪਿਆ ਕੋਈ ਕਿੰਨਾ ਜਾਗਦਾ ਕਿੰਨਾ ਸੁੱਤਾ ਕੀ ਕਰਨ ਆਇਆ ਤੂੰ ਉਹ ਕੰਮ ਕਰ ਰਿਹਾ ਚਲੋ ਸੰਸਾਰੀ ਕੰਮ ਵੀ ਹੈ ਜਿਹੜਾ ਉਹ ਵੀ ਜਿਹੜਾ ਆਪਣਾ ਠੀਕ ਆਪਣੇ ਕੰਮ ਤੇ ਜਿਹੜਾ ਧਿਆਨ ਹੈ ਉਹਦੀ ਵੀ ਅਕਲ ਜਲਦੀ ਹੈ ਉਹ ਸਾਰੇ ਆਦਮੀ ਉੱਚੀਆਂ ਪੋਸਟਾਂ ਤੇ ਬੈਠੇ ਨੇ ਜਿਨ੍ਹਾਂ ਨੇ ਬਚਪਨ ਤੋਂ ਲੈ ਕੇ ਆਪਣਾ ਕੰਮ ਪੂਰੇ ਧਿਆਨ ਨਾਲ ਕੀਤਾ ਪੜ੍ਹਾਈ ਕੀਤੀ ਹੈ ਪੂਰੇ ਧਿਆਨ ਨਾਲ ਕੀਤੀ ਜੋ ਕੰਮ ਕੀਤਾ ਪੂਰੇ ਲਗਨ ਨਾਲ ਧਿਆਨ ਨਾਲ ਕੀਤਾ ਉਹ ਆਦਮੀ ਤਰੱਕੀ ਕਰ ਜਿੱਦਣ ਉਹ ਧਰਮ ਤੇ ਆਉਣਗੇ ਉਦੋਂ ਵੀ ਉਹ ਧਿਆਨ ਪੂਰਾ ਦੇਣਗੇ ਇੱਥੇ ਉਦੋਂ ਵੀ ਉਹੀ ਧਿਆਨ ਦੇਣਗੇ ਉਹਨਾਂ ਨੂੰ ਆਦਤ ਹੈ ਜਿਹੜਾ ਕੰਮ ਕਰਨਾ ਪੂਰੇ ਧਿਆਨ ਨਾਲ ਪੂਰੀ ਲਗਨ ਨਾਲ ਕਰਨਾ ਇਹ ਆਦਤ ਹੈ ਉਹੀ ਆਦਮੀ ਤਰੱਕੀ ਤੇ ਨੇ ਜਿਹੜੇ ਜਿਹੜਾ ਵੀ ਕੋਈ ਕੰਮ ਕਰਦੇ ਨੇ ਪੂਰੇ ਧਿਆਨ ਨਾਲ ਪੂਰੀ ਲਗਨ ਨਾਲ ਕਰਦੇ ਨੇ ਤਰੱਕੀ ਕਰ ਜਾਂਦੇ ਕੰਮ ਜਾਏ ਕੋਈ ਵੀ ਹੋਵੇ ਇਵੇਂ ਜਿੱਦਣ ਇਹ ਕੰਮ ਕਰਨਗੇ ਇੱਧਰ ਆਉਣਗੇ ਇੱਧਰ ਵੀ ਐਵੇਂ ਤਰੱਕੀ ਕਰ ਨੇ ਗੱਲ ਧਿਆਨ ਨਾਲ ਲਗਨ ਦੀ ਹੈ ਜਿਹੜਾ ਲਗਨ ਨਾਲ ਵੱਢਦਾ ਨਹੀਂ ਉਹ ਵੱਢਦੇ ਰਹਿ ਜਾਂਦਾ ਜਿਹੜਾ ਲਗਨ ਨਾਲ ਆਪਣਾ ਨਹੀਂ ਕੰਮ ਕਰਦਾ ਉਹ ਆਪਣਾ ਤਰੱਕੀ ਤੋਂ ਰਹਿ ਜਾਂਦਾ ਅੰਤ ਲਗਨ ਦੀ ਹੈ ਕੋ ਊਨ ਨਾ ਕੋ ਪੂਰਾ ਕੋ ਸੁਗੜ ਨਾ ਕੋ ਮੂਰਾ ਨਾ ਕੋਈ ਮੂਰਖ ਹੈ ਨਾ ਕੋਈ ਸੋੜ ਹੈ ਗੱਲ ਉਹਦੀ ਮਰਜ਼ੀ ਤੇ ਖੜੀ ਹੈ ਜਿਹੜੇ ਕੰਮ ਉਹ ਲੱਗਿਆ ਹੈ ਕਿੰਨੇ ਧਿਆਨ ਨਾਲ ਲੱਗਿਆ ਹੈ ਕਿੰਨਾ ਜ਼ੋਰ ਲਾ ਰਿਹਾ ਰੇਸ ਦੇ ਵਿੱਚ ਕਹਦਾ ਵਾਰੀ ਬੁੱਧੀ ਤਾਂ ਬਹੁਤ ਸੀ ਮੈਂ ਪੜਿਆ ਹੀ ਨਹੀਂ ਪੜਿਆ ਨਹੀਂ ਬੁੱਧੀ ਨੂੰ ਵਿੱਚ ਚੱਟੇ ਕੋਈ ਕੀ ਕਰ ਮੈਂ ਤੂੰ ਪੜਿਆ ਨਹੀਂ ਫਿਰ ਤੇਰੀ ਬੁੱਧੀ ਨੂੰ ਚੱਟੇ ਕੋਈ ਕਾਗਜ਼ ਤੇ ਪਾ ਨਾ ਕੋਲੂ ਉਹਨੂੰ ਜੇ ਤੂੰ ਦਾ ਇਸਤੇਮਾਲ ਨਹੀਂ ਕੀਤਾ ਪੈਸਾ ਦਾ ਬਹੁਤ ਸੀ ਪਿਆ ਮਰ ਗਿਆ ਬਈ ਉਹਨੇ ਪੈਸਾ ਖਰਚਿਆ ਨਹੀਂ ਦਵਾਈ ਲਈ ਨਹੀਂ ਫਿਰ ਤੂੰ ਮੋਰ ਸੀ ਜਿਹੜਾ ਉਹ ਕਹਿੰਦਾ ਸੀ ਪੈਸਾ ਮੇਰਾ ਉਹਨੇ ਕਹੇ ਤਾਂ ਮੇਰਾ ਤਾਂ ਉਹ ਸੀ ਫਿਰ ਤਾਂ ਮੇਰਾ ਕਹਿੰਦਾ ਸੀ ਤਾਂ ਮਰ ਗਿਆ ਪੈਸਾ ਤਾਂ ਖਰਚਿਆ ਨਹੀਂ ਉਹਨੇ ਕਾਦੇ ਵਾਸਤੇ ਰੱਖਿਆ ਸੀ ਪਿੰਡ ਕਾਦੇ ਵਾਸਤੇ ਰੱਖੀ ਅਗਰ ਤੁਸੀਂ ਬਚਾ ਕੇ ਜਦ ਕੰਮ ਨਹੀਂ ਲੈਣਾ ਕੋਈ ਨਹੀਂ ਕਹਿੰਦਾ ਮੈਨੂੰ ਘਾਟਾ ਕਲਾ ਜੇ ਤੁਸੀਂ ਕੰਮ ਨਹੀਂ ਲੈ ਰਹੇ ਚਿੱਟ ਤੁਹਾਡੀ ਅਗਰ ਨੂੰ ਕੋਈ ਕੀ ਕਰੂਗਾ ਜੇ ਹੈ ਵੀ ਜਾਂ ਤਾਂ ਹੈ ਨਹੀਂ ਹਰ ਇੱਕ ਨੂੰ ਦਿਓ ਇਹ ਗੱਲ ਮੰਨੋ ਜਿਵੇਂ ਨੂੰ ਅਕਲ ਹੈਗੀ ਹੈ ਹੰਕਾਰ ਕਰਦੇ ਹੋ ਆਪਣੇ ਆਪ ਨੂੰ ਘੱਟ ਅਕਲ ਕਹਣ ਵਾਲਾ ਜਾਂ ਫਿਰ ਉਹ ਤੇ ਕੰਮ ਨਹੀਂ ਲੈਂਦੇ ਉਹ ਫਿਰ ਉਹੀ ਗੱਲ ਹੈ ਸੂਮੇ ਤਾਂ ਰੱਖਣ ਕੋ ਦਿਆ ਬੂਦ ਕਰੇ ਤਾਂ ਮੇਰਾ ਫਿਰ ਮੂਰਖੋ ਮੇਰਾ ਅਕਲ ਵਾਲੇ ਨਹੀਂ ਹੈਗੇ ਤੁਸੀਂ ਮੂਰਖ ਹੋ ਜਲੇਖਾ ਤੁਹਾਨੂੰ ਅਕਲ ਦਾ ਅਕਲ ਦਾ ਭਲੇਖਾ ਹੈ ਆਪਣੀ ਅਕਲ ਉਹੀ ਹੈ ਜਿਹੜੀ ਕੰਮ ਲਿਆ ਜਾਵੇ ਹਥਿਆਰ ਵੀ ਕੋਲ ਹੈ ਸਾਡੇ ਦੁਸ਼ਮਣੀ ਵੀ ਚੜ ਕੇ ਆ ਰਿਹਾ ਇਸਤੇਮਾਲ ਵੀ ਨਹੀਂ ਕਰ ਰਹੇ ਬਚਾਵ ਨਹੀਂ ਕਰ ਰਹੇ ਫਿਰ ਬੜੇ ਸਿਆਣੇ ਹੋ ਤੁਸੀਂ ਜਿੱਤ ਜਿੱਤ ਲਾਵੋ ਤੇ ਤੇ ਲੱਗਣਾ ਜਿੱਤੇ ਤੇ ਲਾਵੋ ਤੇ ਤੇ ਲੱਗਣਾ ਅਸਲ ਦੇ ਵਿੱਚ ਆਪਣੇ ਗਿਆਨ ਨਹੀਂ ਆਪਾਂ ਨੂੰ ਲਾਇਆ ਹੈ ਇੱਥੇ ਦਾ ਅਰਥ ਇਹ ਨਹੀਂ ਕਰਨਾ ਜਿਵੇਂ ਪਰਮੇਸ਼ਰ ਨੇ ਲਾਇਆ ਉੱਥੇ ਲੱਗੇ ਫਿਰ ਦੋਸ਼ੀ ਪਰਮੇਸ਼ਰ ਹੋ ਜੂਗਾ ਆਦਮੀ ਦੋਸ਼ੀ ਨਹੀਂ ਰਹਿਣਾ ਬੁੱਧੀ ਕਹਿ ਰਹੀ ਹੈ ਆਪਣੇ ਬਰਾਬਰ ਨੂੰ ਅੰਦਰ ਲੈ ਲੂ ਤੈ ਜਿੱਦਾਂ ਲਾਇਆ ਮੈਨੂੰ ਲੱਗ ਬੱਚਾ ਕਹਿ ਰਿਹਾ ਆਪਣੇ ਮਾਪੇ ਨੂੰ ਤੁਸੀਂ ਮੈਨੂੰ ਉਸ ਵੇਲੇ ਘੂਰਿਆ ਨਹੀਂ ਅਪਰਾਧ ਤੁਹਾਡਾ ਮੈਂ ਤਾਂ ਬੱਚਾ ਸੀ ਉਹ ਤਾਂ ਬਰੀ ਹੋ ਜੂਗੀ ਕਹਿ ਕੇ ਮਾਵਾ ਕੀ ਕਹਿ ਕੇ ਬਰੀ ਹੋਣਗੇ ਉਹਨਾਂ ਨੇ ਮੋਹ ਵਾਸ ਨਹੀਂ ਕਿਹਾ ਉਹਨੂੰ ਮਾਂ ਬਾਪ ਦੀ ਕਮਜ਼ੋਰੀ ਸੀ ਤਾਂ ਨਹੀਂ ਕਿਹਾ ਕੁਝ ਰੋਵੇ ਰਾਮ ਨਕਾਲਾ ਪਿਆ ਰਾਮ ਤਾਂ ਹੀ ਰੋਂਦਾ ਸੀਤਾ ਲਖਣ ਵਿਚੜ ਗਿਆ ਰਾਮ ਦੀ ਗਲਤੀ ਹੈ ਰਾਮ ਨੇ ਸ਼ਕਤੀ ਕੀਤੀ ਨਹੀਂ ਸੀਤਾ ਲਖਣ ਨਾਲ ਭਾਈਓ ਕਹਿੰਦਾ ਨਾ ਹੋ ਭੁੱਲੀ ਨਾ ਹੋ ਚੁੱਕੀ ਵੇਰੀ ਭੁੱਲ ਚੁੱਕੀ ਜਿੱਦਾਂ ਤੈ ਲਾਈ ਲੱਗੀ ਜੇ ਤੈ ਮੰਨ ਲਿਆ ਰੱਸੀ ਨੂੰ ਸੱਪ ਹੈ ਤੈਨੂੰ ਮੈਂ ਪੁੱਛਿਆ ਵੀ ਮੈਨੂੰ ਐ ਲੱਗਦਾ ਰੱਸੀ ਹੈ ਕਿ ਸੱਪ ਹੈ ਕਹਿੰਦਾ ਸੱਪ ਹੋ ਸਕਦਾ ਦੇਖ ਲਈਏ ਫਿਰ ਤੈ ਹੋ ਗਿਆ ਹਾਂ ਛੱਪੇ ਚਲ ਮੈਂ ਸਭ ਮੰਨ ਲਿਆ ਗੱਲ ਖਤਮ ਹੋਈ ਬਵੇਕ ਸਾਡੇ ਅੰਦਰ ਹੈ ਪਿੱਛੇ ਉਹਦਾ ਨਾਮ ਬਵੇਕ ਹੈ ਚਿੱਤ ਦਾ ਨਾਮ ਅਸਲ ਵਿੱਚ ਬਵੇਕ ਹੈ ਚਿੱਤ ਦਾ ਨਾਮ ਬਵੇਕ ਹੈ ਕਹੋ ਕਬੀਰ ਮੈਂ ਐਸੋ ਮਰ ਪਾਇਓ ਜਾ ਕਾ ਨੋ ਵੇਖੋ ਉਸੇ ਦੀ ਅੱਖ ਨੂੰ ਜਾਲਾ ਅੰਦਰਲੇ ਦੀ ਬੁੱਧੀ ਉਹਦੀ ਅੱਖ ਹੈ ਇਹਨੂੰ ਜਾਲਾ ਉਸੇ ਦੇ ਜਾਲੇ ਦਾ ਇਲਾਜ ਉਹਨੇ ਕਿਹਾ ਤਾਂ ਕਿਹਾ ਸੀ ਮੈਂ ਤਾਂ ਤੈਨੂੰ ਦਿਖਾਇਆ ਸੀ ਅੱਖ ਨੇ ਵੀ ਉਹ ਮੈਨੂੰ ਜਿਹੜਾ ਲੰਗਦਾ ਹੈ ਮੇਰੇ ਹਿਸਾਬ ਨਾਲ ਤਾਂ ਸੱਪ ਸੱਪ ਉਹ ਰਸੀ ਨਹੀਂ ਲੰਗਦੀ ਕਹਿੰਦਾ ਹਾਂ ਹੋ ਸਕਦਾ ਸੱਪ ਨਾ ਹੋਵੇ ਦੇਖ ਲਓ ਦੇਖ ਕੇ ਤੈ ਫੈਸਲਾ ਕੀਤਾ ਸੱਪ ਜਿੱਥੇ ਚਿੱਤ ਲਾਉਂਦਾ ਅਸਲ 'ਚ ਉਹ ਆਖਰੀ ਫੈਸਲਾ ਚਿੱਤ ਦਾ ਹੁੰਦਾ ਮਨ ਇੱਕ ਚੀਜ਼ ਉਠਾਲਦਾ ਦੇਖੋ ਮਨ ਹਰ ਚੀਜ਼ ਉਠਾਲਦਾ ਇੱਕ ਕੁੱਤੇ ਹੁੰਦੇ ਨੇ ਫਸਲਾਂ ਚੋਂ ਸ਼ਿਕਾਰ ਕੱਢਣ ਵਾਲੇ ਉਹ ਦੂਈ ਨਸਲ ਦੇ ਅੰਦਰ ਸ਼ਿਕਾਰੀ ਕੁੱਤੇ ਨਹੀਂ ਹੁੰਦੇ ਛੋਟੇ ਛੋਟੇ ਹੁੰਦੇ ਉਹ ਫਸਲ ਪੜਦੇ ਨੇ ਸ਼ਿਕਾਰ ਕੱਢਦੇ ਨੇ ਭਜਦੇ ਨਹੀਂ ਸ਼ਿਕਾਰ ਦੇ ਬੋਲ ਮਾਰ ਨਹੀਂ ਸਕਦੇ ਕੱਢਣ ਵਾਲੇ ਬਾਹਰ ਨੇ ਮਾਰਨ ਵਾਲੇ ਬਾਹਰ ਖੜੇ ਹੁੰਦੇ ਨੇ ਜਦ ਬਾਹਰ ਆਉਂਦਾ ਫਸਲ ਤੇ ਉਹ ਦੂਆ ਕੁੱਤਾ ਛੱਡਦੇ ਨੇ ਉਹਦੀ ਮਾ ਮੰਨਤਾ ਅੰਦਰੋਂ ਕੱਢਣ ਵਾਲਾ ਹੀ ਹੈ ਉਹ ਅੰਦਰੋਂ ਪੈਦਾ ਕਰਨ ਵਾਲਾ ਹੀ ਹੈ ਇੱਛਾ ਬਾਅਦ ਨਹੀਂ ਇਹਦੇ ਕੋਲ ਵੀ ਬਸ ਬਾਅਦ ਫੈਸਲਾ ਬੁੱਧੀ ਦਾ ਜਿੱਤ ਦਾ ਬਸ ਅੱਜ ਦਾ ਫੈਸਲਾ ਕੋਈ ਨਹੀਂ ਜੇ ਤਾਂ ਉਹਦੇ ਮਗਰ ਲੱਗ ਕੇ ਜੇ ਅਸੀਂ ਆਪਣਾ ਫੈਸਲਾ ਆਪ ਕਰਦੇ ਹਾਂ ਤੇ ਨਿਆਣੇ ਦੀ ਮਗਰ ਲੱਗ ਜਾਣਦੇ ਹੋਏ ਵੀ ਨਿਆਣੇ ਦੀ ਗੱਲ ਗਲਤ ਹੈ ਰਜਾਈ ਪੈਸੇ ਖਰਚਾਉਂਦੇ ਕੀ ਕਰੀਏ ਨਿਆਣਿਆਂ ਦੀ ਇੱਛਾ ਪੂਰੀਆਂ ਕਰਨੀਆਂ ਚਾਹੀਦੀ ਨੇ ਉਹ ਜਿੱਦਾਂ ਇਧਰ ਨੂੰ ਸੋਚ ਲਿਆ ਦੋਏ ਪੱਖ ਨੇ ਸਾਡੇ ਸੋਚਣ ਦੇ ਅਦੂਆ ਪੱਖ ਹੈ ਕਿਹੜਾ ਪੱਖ ਅਸੀਂ ਸੋਚਦੇ ਹਾਂ ਜੇ ਕਹੀਏ ਵੀ ਨਿਆਣੇ ਦਾ ਵਿਗੜ ਜਾਣਗੇ ਇੱਕ ਆਦਮੀ ਕਹਿੰਦਾ ਇਹਨਾਂ ਨੂੰ ਵਾਰਨ ਇਹਨਾਂ ਨੂੰ ਘੂਰ ਕੇ ਰੱਖੋ ਰਜਾਈ ਨਹੀਂ ਖਰਚ ਕਰੀਦਾ ਹੁੰਦਾ ਇਹਦਾ ਨਿਆਣੇ ਦਾ ਕੱਲ ਹੋਰ ਵੱਜਣ ਜਾਣਗੇ ਅੱਜ 100 ਰੁਪਏ ਦੀ ਗੱਲ ਕਰਦੇ ਨੇ ਕੱਲ 1000 ਦੀ ਕਰ ਦੇਣਗੇ ਪਰ ਹੁਣ 10000 ਦੀ ਕਰ ਦੇਣਗੇ ਤਾਂ ਰੋਜ਼ ਬਦਲਣਗੇ ਆਖਰ ਕਦ ਰੋਕੋਗੇ ਕਿਤੇ ਤਾਂ ਇਹਨਾਂ ਨੂੰ ਲਕੀਰ ਕੱਢਣੀ ਉਹ ਇੱਥੇ ਕੱਢ ਲੋ ਪਹਿਲਾਂ ਹੀ ਲਕੀਰ ਕੱਢ ਕੇ ਰੱਖੋ ਆਦ ਬਿਗੜੀ ਦੇ ਬਾਅਦ ਫਿਰ ਜੋ ਕਹੋਗੇ ਬਿਗੜਨੇ ਨਾ ਦੋ ਬਿਗੜਨੇ ਨਾ ਦੋ ਆਦ ਬਿਗੜੀ ਤੋਂ ਬਾਅਦ ਕਹੋਗੇ ਇੱਕ ਦਿਨ ਫਿਰ ਜ਼ਿਆਦਾ ਕੁਝ ਕਰਨਾ ਪਊ ਵਿਗੜਨ ਕਿਉਂ ਨਹੀਂ ਤਾਂ ਇਹ ਸਿਆਣੇ ਕਹਿੰਦੇ ਨੇ ਜਿਹੜੀ ਬੁਰਾਈ ਹੈ ਉਹਨੂੰ ਸ਼ੁਰੂ ਚ ਰੋਕ ਦੇਣਾ ਚਾਹੀਦਾ ਨਿਪਦਾਈਵਲ ਇਨ ਦਾ ਬਰਡ ਜਿਹੜੀ ਈਵਲ ਹੈ ਜਦੋਂ ਕੋਈ ਫੁੱਲ ਖਿੜਦਾ ਉਹਨੂੰ ਵੱਡ ਕਹਿੰਦੇ ਨੇ ਫੁੱਲ ਖਿੜਦਾ ਡੋਡੀ ਹੁੰਦੀ ਹੈ ਡੋਡੀ ਨੂੰ ਕਹਿੰਦੇ ਨੇ ਵੱਡ ਖਿੜ ਕੇ ਬੜਾ ਹੋ ਜਾਂਦਾ ਹੁਣ ਅਕਾਰ ਵੱਡਾ ਨਹੀਂ ਹੁੰਦਾ ਜਦੋਂ ਈਵਲ ਹੈ ਜੋ ਵੱਡਾ ਹੈ ਛੋਟਾ ਬੀਜ ਹੈ ਉੱਥੇ ਰੋਕ ਦੋ ਖੜਨ ਦੇ ਬਦਲਣ ਬਦਲਣ ਦੋ ਜੇ ਈਵਲ ਵੱਧ ਗਈ ਬੁਰਾਈ ਵੱਧ ਗਈ ਰੋਕਣੀ ਔਖੀ ਹੋਈ ਛੋਟੇ ਦਾਇਰੇ ਜੇ ਉਹਨੂੰ ਸਾਂਭ ਲੋ ਵੱਡੀ ਹੋ ਗਈ ਫਿਰ ਤਾਂ ਬਰਸ਼ਵਰ ਜੀ ਫਿਰ ਤਾਂ ਔਖਾ ਹੋ ਜੂ ਹਟਵਾਲ ਹੁੰਦਾ ਨਖਲਾਈਟ ਹੈ ਪਹਿਲਾਂ ਸੰਭੇ ਜਾ ਸਕਦੇ ਸੀ ਹੁਣ ਸਰਕਾਰ ਬੁਲਾਈ ਜਾਂਦੀ ਹੈ ਵੋਟਾਂ ਕਰਕੇ ਐਸੀ ਬਿਮਾਰੀ ਬਣ ਜੂ ਫਿਰ ਫੌਜ ਪਾਕਿਸਤਾਨ ਦੇ ਬਾਹਰਲੇ ਉਹ ਅਤਵਾਦ ਹੁਣ ਰੁਕੇ ਹੋ ਗਏ ਦੇਖ ਕੇ ਬਿਮਾਰੀ ਨੂੰ ਜਲਦੀ ਚੁੱਪ ਕਰਦੇ ਆਪਣੇ ਲਾਲਚ ਵਾਸਤੇ ਆਪਣੇ ਫਾਇਦੇ ਵਾਸਤੇ ਬਿਮਾਰੀ ਵੱਧ ਜਾਂਦੀ ਹੈ ਫਿਰ ਔਖਾ ਹੁੰਦਾ ਬਾਅਦ ਵਿੱਚ ਬੁਰਾਈ ਨੂੰ ਸ਼ੁਰੂ ਚ ਰੋਕਣ ਦੀ ਗੱਲ ਹੈ ਸਿਆਣਿਆਂ ਦੀ ਗੱਲ ਹੈ ਜੇ ਨਹੀਂ ਰੋਕਦੇ ਤਾਂ ਨੁਕਸਾਨ ਹੁੰਦਾ ਬਿਮਾਰੀ ਕੋਈ ਵੀ ਹੋਵੇ ਸ਼ੁਰੂ ਜੇ ਰੋਕ ਲੋ ਬੜੀ ਸੌਖੀ ਰੁਕ ਜਾਂਦੀ ਹੈ ਜੇ ਉਹਦੀ ਲਾਪਰਵਾਹੀ ਕਰੋ ਫਿਰ ਐਸੀ ਸਟੇਜ ਚਲੀ ਜਾਂਦੀ ਹੈ ਲਾਲ ਆ ਹੋ ਜਾਂਦੀ ਹੈ ਬਿਮਾਰੀ ਡਾਕਟਰ ਵੀ ਕਹਿੰਦੇ ਹੁਣ ਸਾਡੇ ਕੋਲ ਆ ਗਏ ਇਸ ਕਰਕੇ ਹਰ ਬੁਰਾਈ ਨੂੰ ਸ਼ੁਰੂ ਜੇ ਰੋਕਣਾ ਚਾਹੀਦਾ ਜਿੱਤ ਜਿਤ ਲਾਓ ਤਿਤ ਤਿੱਤ ਲੱਗਣਾ ਨਾਨਕ ਠਾਕੁਰ ਸਦਾ ਅਲਿਖਣਾ ਜਿੱਤ ਜਿੱਤ ਲਾਓ ਤਿਤ ਤਿੱਤ ਲੱਗਣਾ ਇਸ ਕਰਕੇ ਬਚਪਨ ਦੇ ਵਿੱਚ ਜੇ ਕੋਈ ਸਿੱਧੇ ਰਸਤੇ ਪੈ ਜੂਏ ਬੜਾ ਸੌਖਾ ਪੈ ਜਾਂਦਾ ਜੇ ਬਚਪਨ ਦੇ ਵਿੱਚ ਉਲਟੇ ਰਸਤੇ ਪੈ ਜਵੇ ਫਿਰ ਉਹਨੂੰ ਸਮਾਂ ਲੱਗਦਾ ਉਹ ਜਿਹੜੀਆਂ ਆਤਮ ਬਣ ਗਿਆ ਉਹਨਾਂ ਨੂੰ ਛੱਡਣਾ ਉਹ ਤਾਵਾਂ ਨੂੰ ਪੱਥਰ ਤੇ ਲਿਖਿਆ ਗਿਆ ਕੁਝ ਉਹਦੇ ਦੁਆਰਾ ਲਿਖਣਾ ਹੁਣ ਪਹਿਲਾਂ ਕਸਾਉਣਾ ਭੁੱਲਦਾ ਲਿਖਿਆ ਹੋਇਆ ਟਾਈਮ ਲੱਗੂ ਉਹ ਮੰਨਦਾ ਵਾ ਮੰਨ ਲਿਆ ਉਹ ਮਨੋਤਾਂ ਛੱਡਣ ਨੂੰ ਚ ਲੱਗੂ ਹੁਣ ਸਿੱਖਾਂ ਨੇ ਬਹੁਤ ਕੁਝ ਮੰਨ ਲਿਆ ਸਿੱਖੀ ਦਾ ਗਲਤ ਇਹਨੂੰ ਛੱਡਣ ਨੂੰ ਚ ਲੱਗਦਾ ਸਿੱਖੀ ਅਸੀਂ ਗਲਤ ਮੰਨ ਲਈ ਕਿਵੇਂ ਛੱਡੀ ਹੁਣ ਦੁੱਖ ਛੱਡਣ ਦਾ ਨਹੀਂ ਛੱਡੀ ਗਏ ਬਾਣੀ ਕੋ ਹੋਰ ਕਹਿੰਦੇ ਅਸੀਂ ਮੰਨ ਲਿਆ ਕੁਝ ਹੋਰ ਹੁਣ ਇਹਨੂੰ ਛੱਡਣਾ ਪੈਣਾ ਪਹਿਲੀਆਂ ਮਨੋਤਾਂ ਨੂੰ ਛੱਡੇ ਬਿਨਾ ਮੰਨ ਨਹੀਂ ਹੋਣੀ ਪ੍ਰੋਬਲਮ ਛੱਡਣ ਦੀ ਪੈਣੀ ਹੈ ਮਨ ਜੋ ਗਲਤ ਲਿਆ ਰਸਤਾ ਜੋ ਗਲਤ ਤੁਰ ਪਿਆ ਹੁਣ ਪਿੱਛੇ ਨੂੰ ਕਿਵੇਂ ਮੁੜੀਏ ਮੁੜਨਾ ਪਊਗਾ ਜਿਹੜੇ ਮੁੜਨਗੇ ਸਿੱਖ ਰਹਿ ਜਾਣਗੇ ਜਿਹੜੇ ਨਹੀਂ ਮੁੜਨਗੇ ਉਹ ਇਹਦੇ ਹੈ ਉਹ ਹੋ ਕੀ ਜਾਣਗੇ ਹੈ ਉਹ ਯਾਨੀ ਉਹ ਆਪਣੇ ਆਪ ਨੂੰ ਮੰਨਣਗੇ ਵੀ ਭਾਈ ਸਿੱਖੀ ਨੂੰ ਛੱਡੇ ਦਿੰਨੇ ਅਸੀਂ ਸਿਖਾਈ ਨਹੀਂ ਉਹ ਇਹ ਮੰਨ ਲੈਣਗੇ ਵੀ ਭਾਈ ਸਿੱਖੀ ਹੋ ਗਿਆ ਸਾਡਾ ਕਮਾ ਹੁੰਦੀ ਨਹੀਂ ਜੋ ਮਰਜੀ ਕਹੀ ਜਾਓ ਚਾਹੇ ਸਾਨੂੰ ਸਿੱਖੀ ਕਹੀ ਜਾਓ ਚਾਹੇ ਹਿੰਦੂ ਕਹੀ ਜਾਓ ਚਾਹੇ ਮੁਸਲਮਾਨ ਕਹੀ ਜੋ ਜੀ ਕਹੀ ਜਾਓ ਪਰ ਸਾਡੇ ਵਾਦੀ ਸਿੱਖੀ ਦਾ ਭਾਰ ਚੱਕਣਾ ਹੈ ਨਹੀਂ ਸਾਰਿਆਂ ਨੂੰ ਇਹ ਮੰਨ ਕਹਿਣਾ ਪਊਗਾ ਕਹਿਣਗੇ ਇਹ ਤਾਂ ਕਹਿਣਗੇ ਫਿਰ ਸਿਰ ਦੇਣਗੇ ਜਿਵੇਂ ਉੱਥੇ ਪੰਜ ਪਿਆਰੇ ਨੇ ਦਿੱਤੇ ਨੇ ਸਿੱਖ ਤਾਂ ਸਾਰੇ ਦੇ ਜਿਹੜੇ ਗਏ ਤੇ ਸਿੱਖ ਬਣ ਗਏ ਗਏ ਫਿਰ ਕੀ ਹੋਇਆ ਸੀ ਜਦ ਤਲਵਾਰ ਕੱਢ ਕੇ ਰੱਖੀ ਬਾਕੀ ਦਾ ਥਿਉਰ ਤੇ ਵੀ ਇਹ ਤਾਂ ਮਾਰਾ ਮੁਸ਼ਕਲ ਹੈ ਸੀ ਜੇ ਹੈਗੇ ਨਹੀਂ ਐਲੋਗੇ ਕਿ ਕੀ ਨਹੀਂ ਕਹਿਣਗੇ ਤਾਂ ਚੁੱਪਤਾ ਕਰ ਜਾਣਗੇ ਚੁੱਪਤਾ ਕਰ ਜਾਣਗੇ ਵੀ ਅਸੀਂ ਸਿੱਖ ਨਹੀਂ ਦੂਏ ਕਹਿੰਦੇ ਵੀ ਕਿਹੜੇ ਸਿੱਖ ਹੁੰਦੇ ਸੀ ਕਿੱਥੇ ਸਿੱਖ ਹਾਲੇ ਤਾਂ ਕਿਸੇ ਨੂੰ ਪਤਾ ਹੀ ਨਹੀਂ ਵੀ ਸਿੱਖੀ ਹੁੰਦੀ ਕੀ ਹੈ ਸਿੱਖੀ ਦਾ ਵਰਡ ਨੂੰ ਲੋੜ ਹੈ ਸਿੱਖੀ ਦੀ ਸਾਰੀ ਵਰਡ ਨੂੰ ਲੋੜ ਹੈ ਅੱਜ ਇਹਨਾਂ ਨੂੰ ਨਹੀਂ ਲੋੜ ਹੈ ਜਿਹੜੇ ਨੇਕ ਬੰਦੇ ਨੇ ਵਰਡ ਦੇ ਸਾਰੇ ਉਹਨਾਂ ਨੂੰ ਸਿੱਖੀ ਦੀ ਲੋੜ ਹੈ ਨੇਕ ਬੰਦੇ ਸਾਰੇ ਸੰਸਾਰ 'ਚ ਹੈਗੇ ਨੇ ਜੇ ਪੈੜੇ ਨੇ ਤਾਂ ਨੇਕ ਵੀ ਹੈਗੇ ਨੇ ਕਿਤੇ ਨੇਕ ਸਿੱਖਾਂ 'ਚ ਨਹੀਂ ਆਉਣ ਬੰਦੇ ਨੇਕ ਸਾਰੇ ਸੰਸਾਰ 'ਚ ਨੇ ਬੰਦੇ ਨੇਕ ਬੰਦਿਆਂ ਨੂੰ ਸਿੱਖੀ ਦੀ ਲੋੜ ਹੈ ਨੇਕ ਬੰਦਿਆਂ ਨੂੰ ਪਤਾ ਵੀ ਧਰਮ ਜਿਹੜੇ ਸਾਰੇ ਫਰੋਡ ਨੇ ਨੇਕ ਬੰਦਿਆਂ ਨੂੰ ਸਮਝ ਆਏ ਸਮਝਦਾਰ ਬੰਦੇ ਨੇ ਉਹਨਾਂ ਨੇਕ ਹੁੰਦੇ ਉਹਨਾਂ ਨੂੰ ਪਤਾ ਵੀ ਅਸੇ ਧਰਮ ਤੋਂ ਸਭ ਫਰੋਡ ਸਾਰੇ ਤਾਂ ਰੋਜ਼ ਹੁੰਦੇ ਹੋਈ ਜਾਂਦੇ ਨੇ ਵੱਡੇ ਵੱਡੇ ਧਰਮ ਨੰਗੇ ਹੋਈ ਜਾਂਦੇ ਨੇ ਵੱਡੇ ਵੱਡੇ ਸੰਤ ਨੰਗੇ ਹੋਈ ਜਾਂਦੇ ਉਹਨਾਂ ਕੋਲ ਜਵਾਬ ਇਹ ਹੈ ਨਹੀਂ ਗੱਲੇ ਨਹੀਂ ਕਰਦੇ ਸੈਟੀਸਫਾਈ ਉਹਨੇ ਕਰ ਸੈਟੀਸਫੈਕਸ਼ਨ ਨਹੀਂ ਕਰਾ ਰਿਹਾ ਕੋਈ ਵਰਡ ਦੀ ਪਰਮੇਸ਼ਰ ਬਾਰੇ ਕੋਈ ਸੈਟੀਸਫਾਈ ਨਹੀਂ ਕਰਾ ਰਿਹਾ ਸੈਟੀਸਫਾਈ ਗੁਰਬਾਣੀ ਕਰਾਉਂਦੀ ਹੈ ਗੁਰਬਾਣੀ ਹੁਣ ਵੀ ਕਰਾਉਂਦੀ ਹੈ ਸੈਟੀਸਫੈਕਸ਼ਨ ਉਹ ਗੁਰਬਾਣੀ ਤੋਂ ਬਰਨਾ ਹੋਣੀ ਨਹੀਂ ਸਕਦੀ ਕਿਤੋਂ ਨਹੀਂ ਹੋ ਸਕਦੀ ਸੈਟੀਸਫਾਈ ਕਰਾ ਨਹੀਂ ਰਿਹਾ ਜਿਹੜਾ ਸੈਟੀਸਫਾਈ ਕਰਾਉਣ ਦਾ ਝੰਡਾ ਗੱਡੂਗਾ ਜਿਵੇਂ ਨਾਨਕ ਨੇ ਗੱਡਿਆ ਉਹੀ ਗੱਡੂਗਾ ਜਿਹੜਾ ਗੁਰਬਾਣੀ ਦੀ ਸਿਰਫ ਵਿਆਖਿਆ ਕਰੂਗਾ ਹੋਰ ਕੁਝ ਨਹੀਂ ਉਹਦੇ ਕੋਲ ਹੈ ਉਹਨੂੰ ਸਮਝ ਆ ਜੂਗੀ ਬਸ ਉਹਨੂੰ ਤੁਸੀਂ ਕਿਰਪਾ ਕਹਿ ਸਕਦੇ ਹੋ ਅੱਗੇ ਆਊਗਾ ਨਾਨਕ ਠਾਕੁਰ ਸਦਾ ਅਲਿਪਨਾ ਠਾਕੁਰ ਹੈ ਨਾਨਕ ਕਹਿੰਦਾ ਉਹ ਤਾਂ ਸਦਾ ਅਲਿਪਨਾ ਠਾਕੁਰ ਮਾਇਆ ਤੋਂ ਅਲਿਪਤ ਰਹਿੰਦਾ ਜੇ ਠਾਕੁਰ ਦੇ ਚਰਨਾਂ ਦੇ ਨਾਲ ਜੁੜਨਾ ਤਾਂ ਮਾਇਆ ਤੋਂ ਅਲਿਪਤ ਹੋ ਕੇ ਹੀ ਜੁੜਿਆ ਜਾ ਸਕਦਾ ਮਾਇਆ ਛੱਡ ਕੇ ਅਲਿਪਨਾ ਤਿਆਗੀ ਹੁੰਦਾ ਮਾਇਆ ਦਾ ਤਿਆਗੀ ਹੈ ਠਾਕੁਰ ਮਾਇਆ ਰਚੀ ਹੈ ਸਾਡੇ ਵਾਸਤੇ ਠਾਕੁਰ ਨਾ ਤਾਂ ਦਰਿਆ ਦੇ ਵਿੱਚ ਡੁੱਬਦਾ ਹੈ ਜਿਹੜਾ ਕਲਪਨਾ ਦੀ ਨਦੀ ਹੈ ਨਾ ਸਾਡੀ ਠਾਕੁਰ ਦੇ ਅੰਦਰ ਹੈ ਉਹ ਨਹੀਂ ਹੈ ਸਾਡੇ ਅੰਦਰ ਸਾਡੇ ਅੰਦਰ ਨਾ ਸਾਡਾ ਅੰਦਰ ਛੋਟਾ ਹੈ ਠਾਕੁਰ ਦੀ ਤਾਂ ਇੰਨੀ ਡੰਗਾ ਹੈ ਨਦੀ ਦੇ ਬੱਲੇ ਪਾਸੇ ਹੀ ਤਰਦਾ ਪਿਆ ਜਾਂਦਾ ਇੱਕ ਠੂਠਾ ਪਿਆ ਹੈ ਤੇ ਠੂਠੇ ਪਾਣੀ ਹੈ ਕਿਹੜੀ ਵੜਗੀ ਵਿੱਚ ਕਿਹੜੀ ਵਾਲਾ ਦਰਿਆ ਬਣ ਗਿਆ ਨਾ ਠੂਠਾ ਤੇ ਬੰਦੇ ਨੇ ਉੱਥੇ ਦੀ ਭਰ ਕੇ ਲੰਘ ਜਾਣਾ ਜਿਵੇਂ ਬੰਦੇ ਦਾ ਹਰ ਕੀੜੀ ਦਾ ਫਰਕ ਹੈ ਸਾਹੀ ਸਮਝ ਲਓ ਤੁਸੀਂ ਇੱਕ ਬਰੀਕ ਜੀ ਆਧਾਰ ਜਾਂਦੀ ਹੈ ਪਾਣੀ ਦੀ ਕੀੜੀ ਨਹੀਂ ਉਹਨੂੰ ਬਾਹਰ ਕੱਢ ਸਕਦੀ ਆਦਮੀ ਤਾਂ ਜੀ ਬਾਹਰ ਕੱਢ ਜੂਗਾ ਰਾਮ ਨੂੰ ਨੂੰ ਤਾਂ ਕਲਪਨਾ ਹੈ ਸਾਡੇ ਅੰਦਰ ਹੈ ਹਲਕੀਰ ਪਰਮ ਦੀ ਇਹ ਭਰਮ ਦੀ ਲਕੀਰ ਹੈ ਜਿਹੜੀ ਕਲਪਨਾ ਹੈ ਇਸੇ ਨੂੰ ਭਰਮ ਦੀ ਲਕੀਰ ਕਿਹਾ ਹੈ